ਖੇੜਾ ਹੀ ਖੇੜਾ ਮੇਰੀ ਅਗਿਆਨਤਾ ਦੇ ਮਹੀਨ ਪਰਦੇ ਓਲੇ ਬੈਠਾ ਤੂੰ ਮੇਰੀ ਅਗਿਆਨਤਾ ਦੇ ਮਹੀਨ ਪਰਦੇ ਓਲੇ ਬੈਠਾ ਤੂੰ ਬਖਸ਼ਿਸ਼ਾਂ ਕਰਦਾ ਹੀ ਰਿਹਾ ਤੂੰ ਬਖਸ਼ਿਸ਼ਾਂ ਕਰਦਾ ਹੀ ਰਿਹਾ ਮੇਰੇ ਕੋਲ ਹੀ ਉਹ ਨੈਣ ਨਹੀਂ ਸਨ ਮੇਰੇ ਕੋਲ ਹੀ ਉਹ ਨੈਣ ਨਹੀਂ ਸਨ ਜੋ ਤੈਨੂੰ ਵੇਖ ਸਕਦੇ ਜੋ ਤੈਨੂੰ ਵੇਖ ਸਕਦੇ ਹਾਸਾ ਆਉਂਦਾ ਹੈ ਮੈਨੂੰ ਹਾਸਾ ਆਉਂਦਾ ਹੈ ਉਸ ਮੂਰਖ ਮਤ ਉੱਤੇ ਜੋ ਤੈਨੂੰ ਲੱਭਦੀ ਹੀ ਰਹੀ ਜੋ ਤੈਨੂੰ ਲੱਭਦੀ ਹੀ ਰਹੀ ਲੱਭਦੀ ਹੀ ਰਹੀ ਜੰਗਲਾਂ 'ਚ ਪਰਬਤਾਂ 'ਚ ਪਿੰਡਾਂ 'ਚ ਸ਼ਹਿਰਾਂ 'ਚ ਹਰ ਮਿਲਣ ਵਾਲੇ ਵਿਅਕਤੀ ਦੇ ਚਿਹਰੇ ਦੇ ਭਾਵਾਂ 'ਚ ਕੌਣ ਹੋਵੇ ਜੋ ਮੈਨੂੰ ਤੇਰਾ ਪਤਾ ਦੱਸ ਦੇਵੇ ਕੌਣ ਹੋਵੇ ਜੋ ਮੈਨੂੰ ਤੇਰਾ ਪਤਾ ਦੱਸ ਦੇਵੇ ਕਿਸ ਕੋਲੋਂ ਤੂੰ ਮੈਨੂੰ ਮਿਲ ਪਵੇਂ ਕਿਸ ਕੋਲੋਂ ਤੂੰ ਮੈਨੂੰ ਮਿਲ ਪਵੇਂ ਤੇ ਹੁਣ ਜਦ ਤੇ ਹੁਣ ਜਦ ਤੇਰੀ ਹੀ ਰਹਿਮਤ ਨਾਲ ਤੇਰੀ ਹੀ ਰਹਿਮਤ ਨਾਲ ਮੈਨੂੰ ਆਪੇ ਚੋਂ ਮਨਫੀ ਕਰ ਮੈਂ ਨੂੰ ਆਪੇ ਚੋਂ ਮਨਫੀ ਕਰ ਤੇਰਾ ਦੀਦਾਰ ਹੋਇਆ ਤੇਰਾ ਦੀਦਾਰ ਹੋਇਆ ਤਾਂ ਅਹਿਸਾਸ ਹੋ ਰਿਹਾ ਤਾਂ ਮੈਨੂੰ ਅਹਿਸਾਸ ਹੋ ਰਿਹਾ ਅਸੀਂ ਤਾਂ ਨਾਦਾਨ ਬੱਚਿਆਂ ਵਾਂਗ ਅਣਜਾਣ ਪੁਣੇ 'ਚ ਅਸੀਂ ਤਾਂ ਨਾਦਾਨ ਬੱਚਿਆਂ ਵਾਂਗ ਅਣਜਾਣ ਪੁਣੇ 'ਚ ਭੁੱਲਾਂ ਕਰਦੇ ਹੀ ਰਹਿੰਦੇ ਹਾਂ ਤੂੰ ਹੈ ਕਿ ਬਖਸ਼ਦਾ ਹੀ ਰਹਿੰਦਾ ਹੈ ਤੇ ਤੂੰ ਹੈ ਕਿ ਬਖਸ਼ਦਾ ਹੀ ਰਹਿੰਦਾ ਹੈ ਹੁਣ ਤਾਂ ਸਭ ਪਾਸੇ ਹੁਣ ਤਾਂ ਸਭ ਪਾਸੇ ਖੇੜਾ ਹੀ ਖੇੜਾ ਹੈ ਖੁਸ਼ੀਆਂ ਹੀ ਖੁਸ਼ੀਆਂ ਹਨ ਆਨੰਦ ਹੀ ਆਨੰਦ ਹੈ ਹੁਣ ਤਾਂ ਸਭ ਪਾਸੇ ਖੇੜਾ ਹੀ ਖੇੜਾ ਹੈ ਖੁਸ਼ੀਆਂ ਹੀ ਖੁਸ਼ੀਆਂ ਹਨ ਆਨੰਦ ਹੀ ਆਨੰਦ ਹੈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਤਾਂ ਹੈ ਤੂੰ ਹੀ ਤਾਂ ਹੈ